ਸ਼ਲੋਕ ਗਨ ਮੇਲ ਦੇਖੋ ਮਣੇ ਵਾਹੇ ਸਰ ਪਰ ਚੜਨੇ ਲੋ ਆ ਦੇਖੋ ਗਨ ਮੇਲ ਗਿਣਤੀ ਮਿੰਤੀ ਕਰਕੇ ਦੇਖ ਲੋ ਮਨ 'ਚ ਵਿਚਾਰ ਕੇ ਦੇਖ ਲੋ ਭਾਵ ਕਹਿੰਦਾ ਹੈ ਗਨ ਮੇਂ ਦਾ ਮਤਲਬ ਗਿਣਤੀ ਮਿੰਤੀ ਕਰਕੇ ਵਿਚਾਰ ਕੇ ਦੇਖ ਲੋ ਦੇਖੋ ਮਣੇ ਵਾਹੇ ਆਪਣੇ ਮਨ 'ਚ ਤੁਸੀਂ ਇਹ ਗੱਲ ਨੂੰ ਗਿਣਵਣ ਕੇ ਦੇਖ ਲੋ ਵਿਚਾਰ ਕਰਕੇ ਦੇਖ ਲੋ ਸਰ ਪਰ ਚੜਨੇ ਲੋ ਕਿ ਜਿਹੜਾ ਲੋਕ ਹੈ ਜਿੰਨੇ ਵੀ ਲੋਕ ਨੇ ਇਹਨਾਂ ਦੇ ਨੇ ਤੇ ਜਾਣੇ ਕਿ ਨਹੀਂ ਜਾਣ ਜਾਣਾ ਤਾਂ ਹੈ ਉਹਨਾਂ ਨੇ ਇਹਦੇ ਤਾਂ ਕੋਈ ਦੋ ਆਇਆ ਨਹੀਂ ਇਹ ਸਰਪਰ ਹੈ ਸਾਰਿਆਂ ਦੇ ਇੱਥੇ ਚੱਲਣਾ ਆਸ ਅਨਿਤ ਗੁਰਮੁਖ ਮਿਟਾਇ ਨਾਨਕ ਨਾਮ ਅਰੋ ਆਸ ਅਨਿਤ ਗੁਰਮੁਖੀ ਮਿਟਾਇ ਗੁਰਮੁਖਾਂ ਦੇ ਅਨਿਤ ਆਸ ਹੈ ਜਿਹੜੀ ਉਹ ਮਿਟ ਜਾਂਦੀ ਹੈ ਅਨਿਤ ਆਸ ਜਿਹੜੀ ਹੈ ਉਹ ਆਸਾਂ ਅਨਿਤ ਨੇ ਜਿਹੜੀਆਂ ਮਾਇਆ ਦੀਆਂ ਮਾਇਆ ਨਾਸਵੰਤ ਹੈ ਅਨਿਤ ਨਾਸਵੰਤ ਨੂੰ ਕਹਿੰਦੇ ਨੇ ਨਿਤ ਉਹ ਹੈ ਜਿਹੜੀ ਰੋਜ਼ ਰਹਿਣੀ ਹੈ ਚੀਜ਼ ਹਮੇਸ਼ਾ ਰਹਿਣੀ ਅਨਿਤ ਉਹ ਹੈ ਜਿਹੜੀ ਰਹਿਣੀ ਨਹੀਂ ਐਸੀਆਂ ਆਸਾਂ ਜਿਹੜੀਆਂ ਅਸੀਂ ਪਾਣੀ ਬੈਠੇ ਹਾਂ ਅਨਿਤ ਨੇ ਅੱਜ ਸਾਨੂੰ ਇੱਕ ਚੀਜ਼ ਦੀ ਸ਼ੌਕ ਆ ਕੱਲ ਸ਼ੌਕ ਰਹਿਣਾ ਜੀ ਆਪੇ ਨਹੀਂ ਰਹਿਦਾ ਅਨਿਤ ਦੀ ਉਹ ਆਸਾਂ ਦੀ ਉਹ ਅਨਿਤ ਸੀ ਐਵੇਂ ਪਾਣੀ ਹੋਈ ਸੀ ਪਹਿਲਾਂ ਗੱਡੀ ਲੈ ਲਈ ਜਾਓ ਜਾਓ ਜੀ ਜਦ ਦੇਖਿਆ ਵੀ ਇਹਨਾਂ ਦਾ 6000 ਰੁਪਏ ਖੜੀ ਦੇ ਘਰ ਚ ਦੇਖਿਆ ਵੀ ਇਹ ਤਾਂ ਸੱਪਾ ਖੜਾ ਕਰ ਲਿਆ ਇਹਨੂੰ ਵਿੱਚੋਂ ਅਗਲਾ ਹੀ ਨਾ ਐਸੀਆਂ ਆਸਾਂ ਸਾਡੀਆਂ ਹਜ਼ਾਰਾਂ ਸੈਂਕੜੇ ਲੱਖਾਂ ਨੇ ਇਹ ਰਿਤਾ ਸਨ ਇਹ ਸਾਨੂੰ ਪਰੇਸ਼ਾਨ ਕਰ ਜਾਂਦੇ ਥੋੜੀ ਬੁੱਧੀ ਕਰ ਉਹਦਾ ਰਿਜ਼ਲਟ ਸਾਨੂੰ ਬਾਅਦ ਚ ਪਤਾ ਲੱਗਦਾ ਪਹਿਲਾਂ ਹੀ ਸੋਚਣ ਜੋਗੀ ਅਕਲ ਨਹੀਂ ਹੈ ਆਮ ਦੁਨੀਆ ਦੇ ਵਿੱਚ ਇਹੀ ਗੱਲਾਂ ਨੇ ਇਹੀ ਇੱਕ ਆਮ ਲੋਕ ਪਾਦੀ ਤਜਰਬੇ ਜੋ ਪਤਾ ਲੱਗਦਾ ਨੂੰ ਤਜਰਬੇ ਜੋ ਹਲ ਹੁੰਦੀ ਹੈ ਕਹੇ ਤੇ ਨਹੀਂ ਹੁੰਦੀ ਪ੍ਰੈਕਟੀਕਲ ਕਰਕੇ ਦੇਖਦਾ ਫਿਰ ਹੁੰਦੀ ਆ ਆਸ ਅਨੇਤ ਗੁਰਮੁਖੀ ਮਿਟਾ ਗੁਰਮੁਖਾਂ ਦੀ ਮਿਟ ਜਾਂਦੀ ਨਾਨਕ ਨਾਮ ਅਰੂ ਗੁਰਮੁਖਾਂ ਦੀ ਆਸ ਰੱਖਦੇ ਨਹੀਂ ਕੋਈ ਜਿਹੜੀ ਨਾਸ ਹੁੰਦਾ ਆਸ ਰੱਖੀ ਹੋਈ ਨਹੀਂ ਜਿਹੜਾ ਉਹਨੇ ਦੇਖਤਾ ਉਹ ਵੀ ਠੀਕ ਹੈ ਨਾ ਤਾਂ ਉਹ ਵੀ ਠੀਕ ਹੈ ਨਹੀਂ ਦਿੱਤਾ ਜੇ ਦੇ ਦਿੰਦਾ ਉਹਦਾ ਕੋਈ ਨੁਕਸਾਨ ਹੋ ਜਾਣਾ ਸੀ ਫਿਰ ਕੀ ਹੋਣਾ ਸੀ ਇਹਦਾ ਉਹਨੂੰ ਪਤਾ ਤਾਂ ਹੀ ਨਹੀਂ ਮੈਨੂੰ ਦੱਸਿਆ ਡਾਕਟਰ ਨੇ ਤੇ ਡਾਕਟਰ ਨੂੰ ਪਤਾ ਸੀ ਇਹ ਵਾਸਤੇ ਠੀਕ ਨਹੀਂ ਮੇਰਾ ਬੈਦ ਗੁਰੂ ਗੋਬਿੰਦ ਹੈ ਨਾ ਮੇਰੇ ਵਾਸਤੇ ਕੀ ਠੀਕ ਹੈ ਕੀ ਗਲਤ ਹੈ ਮੈਨੂੰ ਜੇ ਮੈਨੂੰ ਪਤਾ ਹੁੰਦਾ ਮੈਂ ਹਸਪਤਾਲ ਦਾ ਹਲਕਾ ਦੇ ਹੁੰਦਾ ਡਾਕਟਰ ਦੇ ਕਹਿ ਦੀ ਚੱਲਣਾ ਚਾਹੀਦਾ ਖਾਣ ਨੂੰ ਕੀ ਦਿੰਦਾ ਪਹਿਲਾਂ ਨੂੰ ਕੀ ਦਿੰਦਾ ਸੁਖ ਦਿੰਦਾ ਦੁੱਖ ਦਿੰਦਾ ਉਹ ਜ਼ਿਆਦਾ ਜਾਣਦਾ ਇਹ ਗੁਰਮੁਖਾਂ ਦੀ ਹੈ ਮਨੁੱਖਾਂ ਦੀ ਗੱਲ ਹੈ ਮਨੁ ਕਹਿੰਦਾ ਮਨੁ ਪਹਿਲਾਂ ਤਾਂ ਹੋਰ ਮੰਨਦੇ ਹੀ ਨਹੀਂ ਲੋਕ ਨੂੰ ਉਹ ਦਾਖਲੇ ਨਹੀਂ ਹਸਪਤਾਲ ਹੁੰਦੇ ਸਾਖਤ ਨੇ ਜਿਹੜੇ ਬਾਸੂ ਕਰ ਲੋ ਤੇ ਉਹਨਾਂ ਦਾ ਫਿਰ ਰੋਗ ਵੀ ਕਿਉਂ ਮਿਲੂਗਾ ਸਾਖਤ ਦਾ ਰੋਗ ਕਿਉਂ ਹੋਊਗਾ ਉਹਨਾਂ ਦੀ ਪੜਾਈ ਸਾਡੇ ਨੂੰ ਇਸ ਤਰ੍ਹਾਂ ਹੈ ਸਾਖਤਾਂ ਦੀ ਮੱਤਾਂ ਦੀ ਐਸ ਵਕਤ ਸਿੱਖਾਂ ਕੋ ਸਾਖਤਾਂ ਦੀ ਮੱਤ ਹੈ ਸਿੱਖਾਂ ਦੀ ਮੱਤ ਦੋਏ ਮੱਤਾਂ ਦੇ ਸੰਸਾਰ ਚ ਸਾਖਤਾਂ ਦੀ ਸਿੱਖਾਂ ਦੀ ਜਿਹੜੀ ਮਨ ਕੀ ਮੱਤ ਹੈ ਸਾਖਤਾਂ ਦੀ ਮੱਤ ਹੈ ਮਨ ਦਾ ਹੈ ਸਾਖਤ ਗੋਵਾਰਾ ਜਿਹੜਾ ਹੁਕਮ ਦੇ ਵਿਰੋਧ ਖੜਾ ਹੈ ਉਹ ਸਾਖਤ ਹੈ ਮੱਤੋਂ ਦੀ ਕੋਈ ਵੀ ਹੈ ਆਪਣੇ ਭਾਣੇ ਚੱਲਦਾ ਆਪਣੀ ਮਰਜ਼ੀ ਨਾਲ ਚੱਲਦਾ ਸਭ ਸਿੱਖਾਂ ਨੂੰ ਸਾਥ ਇਹਦੇ ਕਰਕੇ ਆਪ ਵੀ ਇਹਨਾਂ ਦੀ ਬਣਦੀ ਨਹੀਂ ਬੜੂ ਜੱਜ ਆ ਗੁਰਮਤ ਜਿਹੜੇ ਗੁਰਮਤੇ ਆ ਜਾਣਗੇ ਉਹਨਾਂ ਦੀ ਗੱਲ ਗੁਰ ਕੀ ਮਤ ਲਈ ਹੋਈ ਸੀ ਤਾਂ ਇੱਕ ਤਾਂ ਸੀ ਗੁਰ ਕੀ ਮਤ ਛੱਡ ਕੇ ਇੱਕ ਤਾਂ ਹੋਈ ਨਹੀਂ ਸੀ